ਹਰਿਆਸ ਮੇਰੀ ਮਨ ਗੁਣ ਜਾਰਾ ਹਰਿਆਸ ਮੇਰੀ ਮਨ ਗੁਣ ਜਾਰਾ ਸਤਿਗੁਰ ਤੇ ਰਾਸ ਜਾਣੇ ਹਰਿਆਸ ਮੇਰੀ ਮਨ ਗੁਣ ਜਾਰਾ ਮੇਰਾ ਮਨ ਬੜੀ ਸੁਣਦਾ ਹੈ ਸੰਸਾਰ ਦੇ ਵਪਾਰ ਕਰਦਾ ਕਾਹਦਾ ਵਪਾਰ ਕਰਦਾ ਮਾਇਆ ਦਾ ਨਹੀਂ ਕਰਦਾ ਹਰ ਦਾ ਵਪਾਰ ਕਰਦਾ ਲੋਭ ਦਾ ਵਪਾਰ ਕਰਦਾ ਹਰ ਰਾਤ ਮੇਰੀ ਜਾ ਜਾਰਾ ਸੋਵਰ ਆਇਆ ਹੋਇਆ ਸਤਿਗੁਰੂ ਤੇ ਰਾਖੀ ਇਹ ਰਾਸ ਜਿਹੜੀ ਹੈ ਸਤਗੁਰ ਤੇ ਪਤਾ ਲੱਗਦਾ ਹੈ ਇਹ ਦੁਨੀਆ ਦੇ ਵਿੱਚ ਤਾਂ ਇਹ ਰਾਸ ਦਾ ਵਪਾਰ ਕੋਈ ਕਰਦਾ ਨਹੀਂ ਦੁਨਿਆਵੀ ਲੋਕ ਨਹੀਂ ਕਰਦੇ ਹਰਕੇ ਲੋਕ ਕਰਦੇ ਨੇ ਜਿਹੜੇ ਹਰਕੇ ਲੋਕ ਨੇ ਗੁਰਮੁਖ ਕਰਦੇ ਨੇ ਗੁਰਸਿੱਖ ਕਰਦੇ ਨੇ ਜਾਂ ਭਗਤ ਕਰਦੇ ਨੇ ਸੰਸਾਰੀ ਲੋਕ ਨਹੀਂ ਕਰਦੇ ਸੰਸਾਰੀ ਲੋਕ ਦੀ ਰਾਸ ਹੋਰ ਹੁੰਦੀ ਹੈ ਮੈਂ ਸਤਗੁਰ ਤੇ ਜਾਣੀ ਰਾਸ ਹੈ ਦੋ ਵਾਰ ਕਿਉਂ ਆਇਆ ਜੀ ਉਹ ਇੱਕ ਵਾਰ ਤਾਂ ਹਰਾਸ ਮੇਰੀ ਬੁਲਬੁਲ ਜਿਹਾ ਆ ਗਿਆ ਨਾ ਇਹ ਉਹਦੇ ਹਿਸਾਬ ਨਾਲ ਆਇਆ ਮਾਤਰਾ ਪੂਰੀ ਕਰਨ ਦੇ ਹਿਸਾਬ ਨਾਲ ਹਰ ਹਰ ਨਿਤ ਕਟਿਓ ਜੀਓ ਲਾਹਾ ਕਟਿਓ ਦਿਹਾੜੀ ਆਪਣੇ ਜੀ ਜੀਓ ਕਹਿ ਹਰ ਹਰ ਜਪਿਓ ਨਿਤ ਲਗਾਤਾਰ ਇਹੀ ਇਹੀ ਖੱਟੀ ਕਮਾਈ ਹਰ ਕੀ ਹੈ ਨੂੰ ਜਾਣਨਾ ਦਿਨ ਰਾਤ ਜਾਣਦੇ ਰਹੋ ਹਰ ਦਾ ਗਿਆਨ ਹੀ ਕਮਾਈ ਹੈ ਇਹੀ ਹਰ ਹਰ ਦਾ ਗਿਆਨ ਹੀ ਹਰ ਰਾਤ ਹੈ ਹਰ ਦਾ ਗਿਆਨ ਹੀ ਹਰ ਰਾਤ ਇਹ ਰਾਹ ਖੱਟੇ ਦਿਹਾੜੀ ਦਿਨ ਰਾਤ ਹਾਂਜੀ ਬਾਬਾ ਜੀ ਅਗਰ ਆਪਾਂ ਕਹਿੰਦੇ ਧਿਆਨ ਖੱਟਿਓ ਤੇ ਗਿਆਨ ਜਿਵੇਂ ਇਹਦੇ ਬਾਰੇ ਥੋੜਾ ਜਿਹਾ ਕਲੀਅਰ ਕਰ ਦਿਓ ਜਿਵੇਂ ਆਪਣੇ ਸਟੂਡੈਂਟ ਪ੍ਰਾਪਤ ਕਰ ਲੈਣ ਗਿਆਨ ਸੱਚ ਲਈ ਨਹੀਂ ਇੱਕ ਮਿੰਟ ਜੀ ਆਪਾਂ ਗਿਆਨ ਲੈ ਲਿਆ ਤੁਹਾਡੀ ਵਿਆਖਿਆ ਸੁਣ ਲਈ ਗਿਆਨ ਸਾਨੂੰ ਅਸੀਂ ਲੈ ਲਿਆ ਪਰ ਉਹਦੇ ਤੇ ਨਾ ਚੱਲੇ ਕਿ ਇਹ ਗਿਆਨ ਲੈਣਾ ਹੋ ਗਿਆ ਨਹੀਂ ਨਹੀਂ ਨਹੀਂ ਉਹਨੂੰ ਕਲੀਅਰ ਕਰੋ ਜੀ ਗਿਆਨ ਕਰਦਾ ਹੀ ਨਹੀਂ ਹੈਗਾ ਲੈ ਹੀ ਨਹੀਂ ਸਕਦਾ ਹਾਂ ਇਸ ਗੱਲ ਨੂੰ ਥੋੜਾ ਜਿਹਾ ਵਿਸਤਾਰ ਤੁਸੀਂ ਕਰਿਓ ਤੁਹਾਨੂੰ ਇਹਦਾ ਵਿਸਤਾਰ ਨਹੀਂ ਕਰਦਾ ਇਹਦਾ ਨਹੀਂ ਹੋ ਸਕਦਾ ਇਹ ਇੱਕ ਸਟੇਜ ਤੇ ਜਾ ਕੇ ਹੁੰਦਾ ਇਹਦਾ ਵਿਸਤਾਰ ਇਹਦੇ ਤੇ ਕੋਈ ਵਿਸਤਾਰ ਟਿੱਪਣੀ ਹੈ ਉਹ ਨਹੀਂ ਗੁਰਬਾਣੀ ਚ ਤਾਂ ਆਪਾਂ ਨੇ ਕਰ ਲਈਏ ਨਵੀਂ ਨਹੀਂ ਕਰੀ ਦਿਲ ਟਿੱਪਣੀ ਅੜੀ ਚੀਜ਼ ਟਿੱਪਣੀ ਹੋਵੇ ਨਾ ਤਾਂ ਨਵੀਂ ਚੀਜ਼ ਦੀ ਆਪਣੀ ਕਰ ਸਕਦੇ ਚਲੋ ਗਿਆਨ ਮਿਲਦਾ ਨਹੀਂ ਕਿਸੇ ਨੂੰ ਮੈਨੂੰ ਬੰਦਾ ਦਿਖਾ ਗਿਆ ਗਿਆਨਵਾਨ ਕੋਈ ਹਾਂ ਪਹਿਲੇ ਸਟੇਜ ਦੇ ਵਿੱਚ ਗਿਆਨਵਾਨ ਹੈ ਬਸ ਇੱਥੇ ਐਂਦੇ ਰੱਖਣਾ ਜੇ ਸ਼ਰਤ ਲਾ ਦਈਏ ਫਿਰ ਗਿਆਨ ਲੈਣੇ ਨਹੀਂ ਕਿਸੇ ਨੇ ਹੂੰ ਇਹ ਤਾਂ ਉਹਨੂੰ ਨੂੰ ਬਾਹਰ ਨੂੰ ਸੱਲੇ ਬੰਦ ਕਰ ਦਿੰਦੇ ਹੂੰ ਉਹਦਾ ਸਾਲ ਹੈ ਜੇ ਪਹਿਲੀ ਸਟੇਟ ਤੇ ਗੱਲ ਕਰ ਲਈਏ ਠੀਕ ਇਹ ਉਹ ਤੁਹਾਨੂੰ ਕਿਨਾ ਮਿਲਿਆ ਜਿਹਨਾਂ ਹਰ ਆਪੇ ਪਾਣਾ ਇਹ ਤਾਂ ਪਹਿਲਾਂ ਮਿਲਿਆ ਜਿਹਨਾਂ ਹਰ ਆਪੇ ਪਾਣਾ ਇਹ ਤੁਹਾਨੂੰ ਉਹਨਾਂ ਨੂੰ ਮਿਲਿਆ ਆ ਦਿਖਾ ਗਿਆ ਨਾ ਤਾਂ ਹੀ ਨਹੀਂ ਤਾਂ ਨਹੀਂ ਇਹ ਜਿੰਨਾ ਹਰ ਆਪੇ ਫਲ ਇਹਨਾਂ ਨੂੰ ਹਰ ਚੰਗਾ ਲੱਗਿਆ ਹਰ ਦੀ ਗੱਲ ਆਪਣੇ ਅੰਦਰ ਚੰਗੀ ਲੱਗੀ ਹੈ ਜਿਹਨਾਂ ਦਾ ਹਰ ਨਾਲ ਪ੍ਰੇਮ ਹੋ ਗਿਆ ਉਹਨਾਂ ਨੂੰ ਹਰਿਆ ਮਿਲਦਾ ਹੀ ਨਹੀਂ ਤਾਂ ਨਹੀਂ ਕਿਸੇ ਨੂੰ ਸਮਝ ਨਹੀਂ ਆਉਂਦਾ ਸਮਝ ਨਹੀਂ ਆਉਂਦਾ ਕਹਿ ਨਾਨਕ ਹਰ ਰਾਤ ਮੇਰੀ ਮਨ ਹੋਇਆ ਬਣ ਜਾਣਾ ਹਾਂ ਨਾਨਕ ਕਹਿੰਦਾ ਮੇਰੀ ਹਾਲ ਆਸ ਹੈ ਮੇਰਾ ਮਨ ਬਣ ਬਣ ਬਲਜਾਰੇ ਲੋਕ ਹੈ ਕਰਦੇ ਨੇ ਸਾਰੇ ਤਰ੍ਹਾਂ ਤਰ੍ਹਾਂ ਦੇ ਪਰ ਗੁਰਮਤ ਵਾਲੇ ਉਹਨਾਂ ਨੂੰ ਬਣ ਨਹੀਂ ਬੰਦੇ ਵਾਲੇ ਸੰਸਾਰੀ ਜਿਹੜਾ ਵਪਾਰ ਹੈ ਇਹਨੂੰ ਵਪਾਰ ਨਹੀਂ ਬੰਦੇ ਇਹ ਝੂਠ ਦਾ ਵਪਾਰ ਹੈ ਕੂੜ ਦਾ ਵਪਾਰ ਹੈ ਕੂੜ ਦੇ ਵਪਾਰ ਨੂੰ ਉਹ ਕੂੜ ਦਾ ਵਪਾਰ ਹੈ ਸੱਚ ਦਾ ਵਪਾਰ ਹੈ ਅਸਲੀ ਦਾ ਵਪਾਰ ਹੁੰਦਾ ਹੈ ਕੂੜ ਦਾ ਵਪਾਰ ਹੁੰਦਾ ਹੀ ਨਹੀਂ ਇਹਨੂੰ ਕਹਿੰਦੇ ਨੇ ਅਸੀਂ ਵਪਾਰੀ ਉਹ ਵਪਾਰੀ ਹੈ ਨਹੀਂ ਇਸ ਕਰਕੇ ਉਹ ਬੰਦੇ ਨਹੀਂ ਉਹ ਕਹਿੰਦੇ ਇੱਕ ਕਹਿੰਦਾ ਕੋਈ ਹੈਗਾ ਹੋਵੇ ਨਾ ਤੇ ਫਿਰ ਉਹਨੂੰ ਗੁਰਬਾਣੀ ਵਾਲੇ ਨਹੀਂ ਬੰਦੇ ਵਪਾਰ ਮਨੁਆ ਬਣ ਜਾਂਦਾ